ਇਕ ਓੰਕਾਰ ਸਤਿਗੁਰ ਪ੍ਰਸਾਦ ਉਤਾਰ ਖਾਸੇ ਦਸਕਤ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਛਾ ਹਮਨੈ ਸਰਬ ਲੋਹ ਦੀ ਰੱਛਾ ਹਮਨੈ ਸਰਬ ਕਾਲ ਜੀ ਦੀ ਰੱਛਾ ਹਮਨੈ ਸਰਬ ਲੋਹ ਜੀ ਦੀ ਸਦਾ ਰੱਛਾ ਹਮਨੈ ਆਗੇ ਲਿਖਾਰੀ ਕੇ ਦਸਕਤ ਤੋ ਪ੍ਰਸਾਦ ਚਉਪਈ ਪ੍ਰਣਵੋ ਆਦ ਏਕੰਕਾਰਾ ਜਲ ਥਲ ਮਈਲ ਕਿਉ ਪਸਾਰਾ ਆਦ ਪੁਰਖ ਅਵਗਤ ਅਵਨਾਸੀ ਲੋਕ ਚਤਰਦਾ ਜੋਤ ਪ੍ਰਕਾਸ਼ੀ ਹਸਤ ਕੀਟ ਕੇ ਬੀ ਸਮਾਨਾ ਰਾਵ ਰੰਗ ਜੇ ਇਕ ਸਰਜਾਨਾ ਅਦਵੈ ਅਲਖ ਪੁਰਖ ਅਵਗਾਮੀ ਸਭ ਘਟ ਘਟ ਕੇ ਅੰਤਰ ਜਾਮੀ ਅਲਖ ਰੂਪ ਛੈ ਅਨਪੇਖਾ ਰਾਗ ਰੰਗ ਜੇ ਰੂਪ ਨਾ ਰੇਖਾ ਵਰਨ ਚਿਹਨ ਸਭ ਹੂ ਤੇ ਨਿਆਰਾ ਆਦ ਪੁਰਖ ਅਦਵੈ ਅਵਿਕਾਰਾ ਵਰਨ ਚਿਹਨ ਜੇ ਜਾਤ ਨਾ ਪਾਤਾ ਸਤਨ ਮਿਤਰ ਜੇ ਤਾਤ ਨਾ ਮਾਤਾ ਸਭ ਤੇ ਦੂਰ ਸਭਨ ਤੇ ਨੇਰਾ ਜਲ ਥਲ ਹਲ ਜਾਹੇ ਵਸੇਰਾ ਅਨਹਦ ਰੂਪ ਅਨਾਦ ਬਾਣੀ ਚਰਨ ਸਰਨ ਜੇ ਵਸਤ ਭਵਾਨੀ ਬ੍ਰਹਮਾ ਬਿਸਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ ਕੋਟ ਇੰਦਰ ਉਪਿੰਦਰ ਬਨਾਏ ਬ੍ਰਹਮਾ ਰੁਦਰ ਉਪਾਇਖ ਪਾਏ ਲੋਕ ਚਤਰਦਸ ਖੇਲ ਰਚਾਇਓ ਬੌਰ ਆਪ ਹੀ ਬੀਜ ਮਿਲਾਇਓ ਦਾਨਵ ਦੇਵ ਨਿੰਦ ਅਪਾਰਾ ਗੰਧਰਵ ਜਛ ਰਚੇ ਸੁਵਚਾਰਾ ਭੂਤ ਭਵਿਖ ਭਵਾਨ ਕਹਾਣੀ ਕਟ ਕਟ ਕੇ ਪਟ ਪਟ ਕੀ ਜਾਣੀ ਤਾਤ ਮਾਤ ਦੇ ਜਾਤ ਨਾ ਪਾਤਾ ਏਕ ਰੰਗ ਕਾਹੂ ਨੀ ਰਾਤਾ ਸਰਬ ਜੋਤ ਕੇ ਬੀ ਸਮਾਨਾ ਸਭ ਸਰਬ ਠੌਰ ਪਹਿਚਾਨਾ ਕਾਲ ਰਾਤ ਅਨਕਾਲ ਸਰੂਪਾ ਅਲਖ ਪੁਰਖ ਅਵਗਤ ਅਵਧੂਤਾ ਜਾਤ ਪਾਤ ਦੇ ਚਿਹਨ ਨਾ ਬਰਨਾ ਅਵਗਤ ਦੇਵ ਅਨ ਭਰਮਾ ਸਭ ਕੋ ਕਾਲ ਸਭਨ ਕੋ ਕਰਤਾ ਰੋਗ ਸੋਗ ਦੁਖਨ ਕੋ ਹਰਤਾ ਏਕ ਚਿਤ ਜੇ ਇਕ ਛਿਨ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ ਤਉ ਪ੍ਰਸਾਦ ਕਵਿਤ ਕਤ ਹੂੰ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ ਕਤ ਹੂੰ ਹਚਿੰਤ ਹੋਏ ਕੈ ਸੋਭਤ ਅਚੇਤ ਹੋ ਕਤ ਹੂੰ ਭਿਖਾਰੀ ਹੋਏ ਕੈ ਮਾਗਦ ਫਿਰਤ ਭੀਖ ਕਹੂ ਵਾਦਾਨੀ ਹੋਏ ਕੈ ਮਾਗਿਓ ਤਨ ਦੇਤ ਹੋ ਕਹੂ ਮਹਾਰਾਜਨ ਕੋ ਦੀਜਤ ਅਨੰਤ ਦਾਨ ਕਹੂ ਮਹਾਰਾਜਨ ਤੇ ਛੀਨ ਛਿਤ ਲੇਤ ਹੋ ਕਹੂੰ ਬੇਦ ਰੀਤ ਕਹੂੰ ਤਾਸੋ ਵਿਪਰੀਤ ਕਹੂੰ ਤ੍ਰਿਗੁਣ ਅਤੀਤ ਕਹੂੰ ਸੁਰਗੁਣ ਸਮੇਤ ਹੋ ਕਹੂੰ ਜਛ ਗੰਧਰਵ ਉਰਗ ਕਹੂੰ ਵਿਦਿਆ ਧਾਰ ਕਹੂੰ ਭੈ ਕਿੰਨਰ ਸਾਚ ਕਹੂੰ ਪ੍ਰੀਤ ਹੋ ਕਹੂੰ ਹੋਏ ਕੈ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ ਕਹੂੰ ਹੋਏ ਕੈ ਤੁਰਕਾ ਪੁਕਾਰੇ ਬਾਗ ਦੇਤ ਹੋ ਕਹੂੰ ਕੋਕ ਕਾਬ ਹੋਏ ਪੁਰਾਨ ਕੋ ਪੜਤ ਮਤ ਕਾ ਤੂੰ ਕੁਰਾਨ ਕੋ ਨਿਦਾਨ ਜਾਣ ਲੇਤ ਹੋ ਕਹੂੰ ਬੇਦ ਰੀਤ ਕਹੂੰ ਤਾਸਿਓ ਵਿਪਰੀਤ ਕਹੂੰ ਤ੍ਰਿਗੁਣ ਅਤੀਤ ਕਹੂੰ ਸੁਰਗੁਣ ਸੁਮੇਤ ਹੋ ਕਹੂੰ ਦੇਵਤਾਨ ਕੇ ਦੀਵਾਨ ਮੈਂ ਬਿਰਾਜਮਾਨ ਕਹੂੰ ਦਾਨਵਾਨ ਕੋ ਗੁਮਾਨ ਮਤ ਦੇਤ ਹੋ ਕਹੂੰ ਇੰਦਰ ਰਾਜਾ ਕੋ ਮਿਲਤੀ ਇੰਦਰ ਪਦਵੀ ਸੀ ਕਹੂੰ ਇੰਦਰ ਪਦਵੀ ਛਿਪਾਏ ਛੀਨ ਲੇਤ ਹੋ ਕਤਹੂ ਵਿਚਾਰ ਅਵਿਚਾਰ ਕੋ ਵਿਚਾਰਤ ਹੋ ਕਹੂੰ ਨਿਜ ਨਾਰ ਪਰ ਨਾਰ ਕੇ ਨਕੇਤ ਹੋ ਕਹੂੰ ਬੇਦ ਰੀਤ ਕਹੂੰ ਤਾਸਿਓ ਵਿਪਰੀਤ ਕਹੂੰ ਤ੍ਰਿਗੁਣ ਅਤੀਤ ਕਹੂੰ ਸੁਰਗੁਣ ਸੁਮੇਤ ਹੋ ਕਹੂੰ ਸ਼ਸਤਰ ਧਾਰੀ ਕਹੂੰ ਵਿਦਿਆ ਕੇ ਵਿਚਾਰੀ ਕਹੂੰ ਮਾਰੁਤ ਆਹਾਰੀ ਕਹੂੰ ਨਾਰ ਕੇ ਹੋ ਕਹੂੰ ਦੇਵ ਬਾਣੀ ਕਹੂੰ ਸਾਰਦਾ ਭਵਾਨੀ ਕਹੂੰ ਮੰਗਲਾ ਮਿਰੜਾਨੀ ਕਹੂੰ ਸਿਆਮ ਕਹੂੰ ਸੇਤ ਹੋ ਕਹੂੰ ਧਰਮ ਧਾਮੀ ਕਹੂੰ ਸਰਬ ਠੌਰ ਗਾਮੀ ਕਹੂੰ ਜਤੀ ਕਹੂੰ ਕਾਮੀ ਕਹੂੰ ਦੇਤ ਕਹੂੰ ਲੇਤੋ ਕਹੂੰ ਬੇਦ ਰੀਤ ਕਹੂੰ ਤਾਸੋ ਵਿਪਰੀਤ ਕਹੂੰ ਤ੍ਰਿਗੁਣੇ ਅਤੀਤ ਕਹੂੰ ਸੁਰਗੁਣ ਸਮੇਤ ਹੋ ਕਹੂੰ ਜਟਾ ਧਾਰੀ ਕਹੂੰ ਕੰਠੀ ਧਰੇ ਬ੍ਰਹਮਚਾਰੀ ਕਹੂੰ ਜੋਗ ਸਾਧੀ ਕਹੂੰ ਸਾਧਨਾ ਕਰਤੋ ਕਹੂੰ ਕਾਨ ਫਾਰੇ ਕਹੂੰ ਡੰਡੀ ਹੋਏ ਪਧਾਰੇ ਕਹੂੰ ਫੂਕ ਫੂਕ ਪਾਵਨ ਕਉ ਪ੍ਰਿਥੀ ਪੈ ਧਰਤ ਹੋ ਕਾਤੂ ਸਿਪਾਈ ਹੋਏ ਕੈ ਸਾਧਤ ਸਿਲਾਹਨ ਕੋ ਕਹੂੰ ਛਤਰੀ ਹੋਏ ਕੈ ਅਰਿ ਮਾਰਤ ਮਰਤ ਹੋ ਕਹੂੰ ਭੂਮ ਭਾਰ ਕੋ ਉਤਾਰਤ ਹੋ ਮਹਾਰਾਜ ਕਹੂੰ ਭਾਵ ਭੂਤਨ ਕੀ ਭਾਵਨਾ ਭਰਤ ਹੋ ਕਹੂੰ ਗੀਤ ਨਾਦ ਕੇ ਨਿਦਾਨ ਕੋ ਬਤਾਵਤ ਹੋ ਕਹੂੰ ਨ੍ਰਿਤਕਾਰੀ ਚਿੱਤਰਕਾਰੀ ਕੇ ਨਿਦਾਨ ਹੋ ਕਤਹੂੰ ਪੀਊਖ ਹੋਏ ਕੈ ਪੀਵਤ ਪਿਵਾਵਤ ਹੋ ਕਤਹੂੰ ਮਿਊਖ ਊਖ ਕਹੂੰ ਮਦ ਪਾਨ ਹੋ ਕਹੂੰ ਮਹਾਸੂਰ ਹੋਏ ਕੈ ਮਾਰਤ ਵਾਸਨ ਕੋ ਕਹੂੰ ਮਹਾਦੇਵ ਦੇਵਤਾਨ ਕੇ ਸਮਾਨ ਹੋ ਕਹੂੰ ਮਹਾਦੀਨ ਕਹੂੰ ਦਰਬ ਕੇ ਅਧੀਨ ਕਹੂੰ ਵਿਦਿਆ ਮੈਂ ਪ੍ਰਵੀਨ ਕਹੂੰ ਭੂਮ ਕਹੂੰ ਭਾਨੋ ਕਹੂੰ ਅਕਲੰਕ ਕਹੂੰ ਮਾਰਤ ਅੰਕ ਕਹੂੰ ਪੂਰਨ ਪ੍ਰਜੰਕ ਕਹੂੰ ਸੁਧਤਾ ਕੀ ਸਾਰ ਹੋ ਕਹੂੰ ਦੇਵ ਧਰਮ ਕਹੂੰ ਸਾਧਨਾ ਕੇ ਹਰਮ ਕਹੂੰ ਕੁਤਸਤ ਕੁਕਰਮ ਕਹੂੰ ਧਰਮ ਕੇ ਪ੍ਰਕਾਰ ਹੋ ਕਹੂੰ ਪੌਣ ਹਾਰੀ ਕਹੂੰ ਵਿਦਿਆ ਕੇ ਵਿਚਾਰੀ ਕਹੂੰ ਜੋਗੀ ਜਤੀ ਬ੍ਰਹਮਚਾਰੀ ਨਰ ਕਹੂੰ ਨਾਰ ਹੋ ਕਹੂੰ ਛਤਰ ਧਾਰੀ ਕਹੂੰ ਛਾਲਾ ਤਰੇ ਛੈਲ ਪਾਰੀ ਕਹੂੰ ਛਕ ਵਾਰੀ ਕਹੂੰ ਛਲ ਕੇ ਪ੍ਰਕਾਰ ਹੋ ਕਹੂੰ ਗੀਤ ਕੇ ਗਵਈਆ ਕਹੂੰ ਬੇਨ ਕੇ ਵਜਈਆ ਕਹੂੰ ਨ੍ਰਿਤ ਕੇ ਨਚਈਆ ਕਹੂੰ ਨਰ ਕੋ ਆਕਾਰ ਹੋ ਕਹੂੰ ਵੇਦ ਬਾਣੀ ਕਹੂੰ ਕੋਕ ਕੀ ਕਹਾਣੀ ਕਹੂੰ ਰਾਜਾ ਕਹੂੰ ਰਾਣੀ ਕਹੂੰ ਨਾਰ ਕੇ ਪ੍ਰਕਾਰ ਹੋ ਕਹੂੰ ਬੇਨ ਕੇ ਵਜਈਆ ਕਹੂੰ ਧੀਨ ਕੇ ਚਰਈਆ ਕਹੂੰ ਲਖਨ ਲਵਈਆ ਕਹੂੰ ਸੁੰਦਰ ਕੁਮਾਰ ਹੋ ਸੁਧਤਾ ਕਿਸਾਨ ਹੋ ਕੇ ਸੰਤਨ ਕੇ ਪ੍ਰਾਨ ਹੋ ਕੇ ਦਾਤਾ ਮਹਾਦਾਨ ਹੋ ਨਿਰਦੋਖੀ ਨਿਰੰਕਾਰ ਹੋ ਨਿਰਜੁਰ ਨਿਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ ਪ੍ਰਾਨ ਕੇ ਬਚਈਆ ਦੂਦ ਪੂਤ ਕੇ ਦਵਈਆ ਰੋਗ ਸੋਗ ਕੇ ਮਿਟਈਆ ਕਿਦੋ ਮਾਨੀ ਮਹਾਮਾਨ ਹੋ ਵਿਦਿਆ ਕੇ ਵਿਚਾਰ ਹੋ ਕੇ ਅਦਵੈ ਅਵਤਾਰ ਹੋ ਕੇ ਸਿੱਧਤਾ ਕੀ ਸੂਰਤ ਹੋ ਕੇ ਸੁਧਤਾ ਕੀ ਸਾਨ ਹੋ ਜੋਬਨ ਕੇ ਜਾਲ ਹੋ ਕੇ ਕਾਲ ਹੋ ਕੇ ਕਾਲ ਹੋ ਕੇ ਸਤਰਨ ਕੇ ਸੂਲ ਹੋ ਕੇ ਮਿੱਤਰਨ ਕੇ ਪ੍ਰਾਨ ਹੋ ਕਹੂੰ ਬ੍ਰਹਮ ਬਾਦ ਕਹੂੰ ਵਿਦਿਆ ਕੋ ਵਿਖਾਦ ਕਹੂੰ ਨਾਦ ਕੋ ਨਰਾਦ ਕਹੂੰ ਪੂਰਨ ਭਗਤ ਹੋ ਕਹੂੰ ਬੇਦ ਰੀਤ ਕਹੂੰ ਵਿਦਿਆ ਕੀ ਪ੍ਰਤੀਤ ਕਹੂੰ ਨੀਤ ਔ ਅਨੀਤ ਕਹੂੰ ਜਵਾਲਾ ਸੀ ਜਗਤ ਹੋ ਪੂਰਨ ਪ੍ਰਤਾਪ ਕਹੂੰ ਏਕਾਂਤੀ ਕੋ ਜਾਪ ਕਹੂੰ ਤਾਪ ਕੋ ਅਤਾਪ ਕਹੂੰ ਜੋਗ ਦੇ ਡਿਗਤ ਹੋ ਕਹੂੰ ਪਰ ਵੇਦ ਕਹੂੰ ਛਲ ਸੋ ਛਨਾਏ ਲੇਦ ਸਰਬ ਕਾਲ ਸਰਬ ਠੋਰ ਏਕ ਸੇ ਲਗਤ ਹੋ ਤੋ ਪ੍ਰਸਾਦ ਸੁਈਏ ਸਰਾਵ ਕੇ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੋ ਮਤ ਕੋ ਨਾ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗੇ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਤ ਤੇ ਪੌਨ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਪਏ ਤੋ ਕਹਾ ਪੈ ਭੂਪਤੀ ਅੰਤ ਕੋ ਨਾਗੇ ਹੀ ਪਾਏ ਪਧਾਰੇ ਜੀਤ ਫਿਰਾਇਆ ਸਭ ਦੇਸ ਦੇਸਾਨ ਕੋ ਬਾਜਤ ਢੋਲ ਮਿਰਦੰਗ ਨਿਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤੀ ਹੈ ਰਾਜ ਹਜ਼ਾਰੇ ਭੂਤ ਭਵਿਖ ਭਵਾਨ ਕੇ ਭੂਪਦੇ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਪਦ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਬਸੇਖੈ ਬੇਦ ਪੁਰਾਨ ਕਤੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪੌਣ ਆਹਾਰ ਜਤੀ ਜਤ ਧਾਰ ਸਵੈ ਸੋ ਵਿਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤੀ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾਹ ਤੁਰੰਤ ਦੁਬਾਹ ਸੋ ਸਹਾਇ ਸਨਾਹ ਦੁਰਜਾਨ ਦਲੈਗੇ ਭਾਰੀ ਗੁਮਾਨ ਭਰੇ ਮਨ ਮੈਂ ਕਰੇ ਪਰਬਤ ਪੰਖਾ ਲੈ ਨਾ ਲੈਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਗੇ ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਗੇ ਵੀਰ ਅਪਾਰ ਬੜੇ ਬਰਿਆਰ ਅਵਿਚਾਰ ਹੈ ਸਾਰ ਕੀ ਧਾਰ ਪਛਈਆ ਧੋਰਤ ਦੇਸ ਮਲਿੰਦ ਮਵਾਸਣ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇ ਫਨਿੰਦ ਨਿਸਾਚਰ ਭੂਤ ਭਵੇਖ ਭਵਾਨ ਜਪੈਗੇ ਜੀਵ ਦਿਤੇ ਜਲ ਮੈ ਥਲ ਮੈ ਪਲ ਹੀ ਪਲ ਮੈ ਸਭ ਥਾਪ ਥਪੈਗੇ ਪੁੰਨ ਪ੍ਰਤਾਪਨ ਬਾੜਤ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੈਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੈਗੇ ਮਾਨਵ ਇੰਦਰ ਕੇ ਜਿੰਦਰ ਨਰਾਧ ਭਜਉਣ ਤ੍ਰਿਲੋਕ ਕੋ ਰਾਜ ਕਰੈਗੇ ਕੋਟ ਇਸਨਾਨ ਗਜਾਤਿਕ ਦਾਨ ਅਨੇਕ ਸੋ ਅੰਬਰ ਸਾਜ ਬਰੈਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤੇ ਅੰਤ ਫਸੇ ਜਮ ਫਾਸ ਪਰੈਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰੈਗੇ ਕਹਾ ਪਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਓ ਧਿਆਨ ਲਗਾਇਓ ਨਾਥ ਫਿਰਿਓ ਲੀਏ ਸਾਧ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸ ਸੋ ਬੈਸ ਬਿਤਾਇਓ ਸਾਚ ਕਹੋ ਸੁਣ ਲੈ ਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰੋ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਛਾ ਕੋ ਸੀਸ ਨਿਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਧਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਤਵ ਪ੍ਰਸਾਦ ਮਰ ਛੰਦ ਹਰ ਜਨਮ ਮਰਨ ਬਿਹੀਨ ਦਾ ਚਾਰ ਚਾਰ ਪ੍ਰਵੀਨ ਅਕਲੰਕ ਰੂਪ ਅਪਾਰੇ ਅਨਛਿਜ ਤੇਜ ਉਦਾਰੇ ਅਨਭਿਜ ਰੂਪ ਦੁਰੰਤ ਸਭ ਜਗਤ ਭਗਤ ਮਹੰਤ ਜਸ ਤਿਲਕ ਭੂਪ ਰਿਤ ਭਾਨ ਦਾ ਚਾਰ ਚਾਰ ਨਿਧਾਨ ਅਕਲੰਕ ਰੂਪ ਅਪਾਰ ਸਭ ਲੋਕ ਸੋਕ ਵਿਦਾਰ ਕਲ ਕਾਲ ਕਰਮ ਵਿਹੀਨ ਸਭ ਕਰਮ ਧਰਮ ਪਰਬੀਨ ਅਨਖੰਡ ਅਤੁਲ ਪ੍ਰਤਾਪ ਸਭ ਥਾਪਿਓ ਜੇ ਥਾਪ ਅਨਖੇਦ ਭੇਦ ਅਛੇਦ ਮੁਖ ਚਾਰ ਗਾਵਤ ਭੇਦ ਜਿਹ ਨੇਤ ਨਿਗਮ ਕਹੰਤ ਮੁਖ ਚਾਰ ਬਖਤ ਬੇਅੰਤ ਅਨਭੇਜਿਆ ਤੁਲ ਪ੍ਰਤਾਪ ਅਨਖੰਡ ਅਮਿਤ ਥਾਪ ਜਿਹ ਕੀਨ ਜਗਤ ਪਸਾਰ ਰਚਿਓ ਵਿਚਾਰ ਵਿਚਾਰ ਅਨੰਤ ਰੂਪ ਅਖੰਡ ਅਤੁਲ ਪ੍ਰਤਾਪ ਪ੍ਰਚੰਡ ਜਿਹ ਅੰਡ ਤੇ ਬ੍ਰਹਮੰਡ ਕੀਨੇ ਸੋ 14 ਖੰਡ ਸਭ ਕੀਨ ਜਗਤ ਪਸਾਰ ਅਵਿਕਤ ਰੂਪ ਉਦਾਰ ਜਿਹ ਕੋਟ ਇੰਦਰ ਨਿਰਪਾਰ ਕਈ ਬ੍ਰਹਮ ਵਿਸ਼ਨ ਵਿਚਾਰ ਕਈ ਰਾਮ ਕ੍ਰਿਸ਼ਨ ਰਸੂਲ ਬਿਨ ਭਗਤ ਕੋ ਨਾ ਕਬੂਲ ਕਈ ਸਿੰਧ ਬਿੰਦ ਨਗਿੰਦਰ ਕਈ ਮਛ ਕਛ ਪਨਿੰਦਰ ਕਈ ਦੇਵ ਆਦ ਕੁਮਾਰ ਕਈ ਕ੍ਰਿਸ਼ਨ ਵਿਸ਼ਨ ਅਵਤਾਰ ਕਈ ਇੰਦਰ ਬਾਰ ਬੁਹਾਰ ਕਈ ਵੇਦ ਮੁਖਚਾਰ ਕਈ ਰੁਦਰ ਛੁਦਰ ਸਰੂਪ ਕਈ RAM ਕ੍ਰਿਸ਼ਨ ਅਨੂਪ ਕਈ ਕੋਪ ਕਾ ਪਨੰਤ ਕਈ ਵੇਦ ਭੇਦ ਕਹੰਤ ਕਈ ਸ਼ਾਸਤਰ ਸਿਮ੍ਰਿਤ ਬਖਾਨ ਕਹੂੰ ਕਥਤ ਹੀ ਸੋ ਪੁਰਾਨ ਕਈ ਅਗਨ ਹੋਤਰ ਕਰੰਤ ਕਈ ਉਰਧ ਤਾਪ ਦੁਰੰਤ ਕਈ ਉਰਧ ਬਾਹ ਸੰਨਿਆਸ ਕਹੂੰ ਜੋ ਭੇਸ ਉਦਾਸ ਕਹੂ ਨਿਵਲੀ ਕਰਮ ਕਰੰਤ ਕਹੂੰ ਪੌਨ ਹਾਰ ਦੁਰੰਤ ਕਹੂੰ ਤੀਰਥ ਦਾਨ ਅਪਾਰ ਕਹੂੰ ਜਗ ਕਰਮ ਉਦਾਰ ਕਹੂੰ ਅਗਨ ਹੋਤਰ ਅਨੂਪ ਕਹੂੰ ਨਿਆਇ ਰਾਜ ਵਿਭੂਤ ਕਹੂੰ ਸ਼ਾਸਤਰ ਸਿਮ੍ਰਿਤਿ ਰੀਤ ਕਹੂੰ ਭੇਦ ਸਿਉ ਵਿਪਰੀਤ ਕਈ ਦੇਸ ਦੇਸ ਰੰਤ ਕਈ ਏਕ ਠੌਰ ਸਥੰਤ ਕਹੂੰ ਕਰਤ ਜਲ ਮਹਿ ਜਾਪ ਕਹੂੰ ਸਾਤ ਤਨ ਪਰ ਤਾਪ ਕਹੂੰ ਬਾਸ ਬਨਹਿ ਕਰੰਤ ਕਹੂੰ ਤਾਪ ਤਨਹਿ ਸਹੰਤ ਕਹੂੰ ਗ੍ਰਹਸਤ ਧਰਮ ਅਪਾਰ ਕਹੂੰ ਰਾਜ ਰੀਤ ਉਦਾਰ ਕਹੂੰ ਰੋਗ ਰਹਾਤਾ ਭਰਮ ਕਹੂੰ ਕਰਮ ਕਰਤ ਅਕਰਮ ਕਹੂੰ ਸੇਖ ਬ੍ਰਹਮ ਸਰੂਪ ਕਹੂੰ ਨੀਤ ਰਾਜ ਅਨੂਪ ਕਹੂੰ ਰੋਗ ਸੋਗ ਵਿਹੀਨ ਕਹੂੰ ਏਕ ਭਗਤ ਅਧੀਨ ਕਹੂੰ ਰੰਕ ਰਾਜ ਕੁਮਾਰ ਕਹੂੰ ਵੇਦ ਵਿਆਸ ਅਵਤਾਰ ਕਈ ਬ੍ਰਹਮ ਵੇਦ ਰਟੰਤ ਕਈ ਸੇਖ ਨਾਮ ਉਚਰੰਤ ਬੈਰਾ ਕਹੂੰ ਸੰਨਿਆਸ ਕਹੂੰ ਫਿਰਤ ਰੂਪ ਉਦਾਸ ਸਭ ਕਰਮ ਫੋਕੜ ਜਾਨ ਸਭ ਧਰਮ ਨੇ ਫਲਮਾਨ ਬਿਨ ਏਕ ਨਾਮ ਆਧਾਰ ਸਭ ਕਰਮ ਭਰਮ ਵਿਚਾਰ ਤੋ ਪ੍ਰਸਾਦ ਲਗ ਨਰਾਜ ਛੰਦ ਜਲੇ ਹਰੀ ਥਲੇ ਹਰੀ ਉਰੇ ਹਰੀ ਬਨੇ ਹਰੀ ਗਿਰੇ ਹਰੀ ਗੁਫੇ ਹਰੀ ਛਿਤੇ ਹਰੀ ਨਬੇ ਹਰੀ ਹੀਹਾ ਹਰੀ ਉਹਾ ਹਰੀ ਜਿਮੀ ਹਰੀ ਜਮਾ ਹਰੀ ਅਲੇਖ ਹਰੀ ਅਭੇਖ ਹਰੀ ਅਧੋਖ ਹਰੀ ਅਦਵੈਖ ਹਰੀ ਅਕਾਲ ਹਰੀ ਅਪਾਰ ਹਰੀ ਅਛੇ ਹਰੀ ਅਭੇਦ ਹਰੀ ਅਜੰਤਰ ਹਰੀ ਅਮੰਤਰ ਹਰੀ ਸੋ ਤੇਜ ਹਰੀ ਅਤੰਤਰ ਹਰੀ ਅਜਾਤ ਹਰੀ ਅਪਾਤ ਹਰੀ ਅਮਿਤਰ ਹਰੀ ਅਮਾਤ ਹਰੀ ਅਰੋਗ ਹਰੀ ਅਸੋਕ ਹਰੀ ਅਪਰਮ ਹਰੀ ਅਕਰਮ ਹਰੀ ਅਜੈ ਹਰੀ ਅਭੈ ਹਰੀ ਅਭੇਦ ਹਰੀ ਅਛੇਦ ਹਰੀ ਅਖੰਡ ਹਰੀ ਅਭੰਡ ਹਰੀ ਅਡੰਡ ਹਰੀ ਪ੍ਰਚੰਡ ਹਰੀ ਅਤੇਵ ਹਰੀ ਅਭੇਵ ਹਰੀ ਅਜੇਵ ਹਰੀ ਅਛੇਵ ਹਰੀ ਭਜੋ ਹਰੀ ਥਪੋ ਹਰੀ ਤਪੋ ਹਰੀ ਜਪੋ ਹਰੀ ਜਲਸਤੁਈ ਥਲਸਤੁਈ ਨਦਸਤੁਈ ਨਦਸਤੁਈ वृक्षस्तुई पतस्तुई छितस्तुई ऊर्धस्तुई पजस्त्वंग पजस्त्वंग हरटस्त्वंग ठटस्त्वंग जिमी तुहि जमा तुहि मकी तुहि मका तुहि अपू तुहि अपै तुहि अछू तुहि अछै तुहि जतस्तुई प्रतस्तुई गतस्तुई मतस्तुई तुहि तुहि तुहि तुहि तुहि तुहि तुहि तुहि तुहि तुहि तुहि तुहि तुहि तुहि तुहि तुहि